ਟੰਡੇ ਦੀ ਸੱਜਣਾ ਸੰਜਣ ਸੱਜਣ ਮੇਂਡੇ ਨਾਲ ਨਾਨਕ ਅਲਖ ਨਾ ਲਖੀਐ ਗੁਰਮੁਖੀ ਦੇ ਨਿਹਾਲ ਟੰਡੇ ਦੀ ਸੱਜਣਾ ਸੱਜਣ ਮੇਂਡੇ ਨਾਲ ਸੱਜਣ ਮੇਂਡੇ ਨਾਲ ਹੋਰ ਕਰਤਾ ਉਹ ਸੱਜਣਾ ਢੂੜਦੇ ਫਿਰਦੇ ਸੱਜਣ ਨਾਲ ਨੇ ਕੱਚ ਕੁੜੀ ਗਰਾਊਂਡ ਢੋਰਾ ਆਪਣੇ ਨਹੀਂ ਕਹਿੰਦੇ ਹੁੰਦੇ ਜੋ ਆ ਕੱਚ ਚੱਕਿਆ ਹੋਇਆ ਛੜਕੁੜੀ ਤੇ ਤੇ ਬਿਠਾ ਲਿਆ ਉਹ ਪੋਸਤੀ ਢੋਲਦਾ ਫਿਰਦਾ ਕਹਿੰਦਾ ਸਾਡਾ ਜਵਾਕ ਨਹੀਂ ਲੱਭਦਾ ਕਹਿੰਦਾ ਮੋਢੇ ਤੇ ਕੀ ਹੈ ਕਹਿੰਦਾ ਇਹ ਕਿਹੜਾ ਸਾਲਾ ਬੋਲਦਾ ਬੋਲਦਾ ਤੈਨੂੰ ਨਹੀਂ ਪਤਾ ਜਿਹਦੇ ਉੱਤੇ ਬੈਠਾ ਉਹ ਜੁੜਿਆ ਹੋਇਆ ਸੀ ਕਿਤੇ ਹੋਰ ਇਹਦਾ ਮਤਲਬ ਆਪਣੇ ਸਰੀਰ ਨਾਲ ਨਹੀਂ ਜੁੜਿਆ ਹੋਇਆ ਸਰੀਰ ਤੇ ਬੈਠਾ ਅਮਲੀ ਜੇ ਸਰੀਰ ਨਾਲ ਜੁੜਿਆ ਹੁੰਦਾ ਪਤਾ ਹੁੰਦਾ ਉੱਤੇ ਬੈਠਾ ਉਹ ਸਰੀਰ ਨਾਲ ਜੁੜਿਆ ਹੀ ਨਹੀਂ ਹੋਇਆ ਇਹ ਅਮਲੀਆਂ ਦੀ ਉਹ ਕਰਦੇ ਨੇ ਦਿੰਦੇ ਆ ਨਾਲੇ ਆਪੇ ਦੱਸੀ ਜਾਂਦੇ ਨੇ ਇਹਨਾਂ ਨੂੰ ਇਹ ਪਤਾ ਮੂਰਖਾਂ ਨੂੰ ਅਸੀਂ ਉਹਦਾ ਗੁਣ ਦੱਸਦੇ ਆ ਕੌਕੜ ਦੱਸਦੇ ਆ ਇਹ ਮੂਰਖ ਉਹਨੂੰ ਔਕੜ ਮੰਨਦੇ ਨੇ ਕਿ ਬਾਇਆਧਾਰੀ ਨੇ ਨਾ ਨੇ ਬੋਲੇ ਨੇ ਹਾਂਜੀ ਨਾਨਕ ਅਲਖ ਨਾ ਲਖੀਐ ਗੁਰਮੁਖੀ ਦੇ ਨਿਹਾਲ ਦਿਖਾਲ ਨਾਨਕ ਅਲਖ ਨਾ ਲਖੀਐ ਨਾਨਕ ਕਹਿੰਦਾ ਅੱਖਾਂ ਨੂੰ ਦੇਖਣ ਵਾਲਾ ਹੀ ਨਹੀਂ ਅੱਖਾਂ ਨਾਲ ਨਹੀਂ ਦੇਖਿਆ ਜੇ ਕਿਸੇ ਨੇ ਨਾ ਦੇਖਿਆ ਜਾਏ ਨਹੀਂ ਸਕਦਾ ਲੱਖ ਨਾ ਲਖੀਆ ਗੁਰਮੁਖੀ ਦੇ ਦਿਖਾਲ ਗੁਰਮੁਖੀ ਦੇ ਦਿਖਾਲ ਫਿਰ ਵੀ ਗੁਰਮੁਖ ਜਿਹੜੇ ਨੇ ਗੁਰਮੁਖੀ ਬੁੱਧੀ ਹੈ ਜਿਹੜੀ ਗੁਰਮੁਖੀ ਬੁੱਧੀ ਜਾਂ ਬੁੱਧ ਬਦਲਦੀ ਹੈ ਤਾਂ ਸਮਝ ਆਉਂਦੀ ਹੈ ਬੁੱਧ ਬਦਲੀ ਸਿੱਧ ਪਾਈ ਦਾ ਮਤਲਬ ਸਮਝ ਆਈ ਸਮਝ ਪ੍ਰਾਪਤ ਹੋ ਗਈ ਸਮਝ ਆਉਂਦੀ ਹੈ ਇਹ ਸਮਝ ਆਉਣਾ ਹੀ ਦਰਸ਼ਨ ਹਾਂਜੀ